ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ RAM ਦੁਖ ਬਿਨ ਸੇ ਸੁਖ ਕੀਓ ਵਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਾਨ ਭਏ ਚੀਤਾ ਆਪ ਮੋਇ ਸਰਬ ਕੁਸਲ ਕਰਿ ਮਾਨਿਆ ਸਾਥ ਭਈ ਜਗ ਗੋਬਿੰਦ ਜਾਣਿਆ ਰਹਾਉ ਤਨ ਮਹਿ ਹੋਤੀ ਕੋਟ ਉਪਾਧੇ ਉਲਟ ਭਈ ਸੁਖ ਸਾਜ ਸਮਾਧੇ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਨਉ ਤਾਪ ਆਬ ਮਨ ਉਲਟ ਸਨਾਤਨ ਹੂਵਾ ਤਬ ਜਾਣਿਆ ਜਬ ਜੀਵਤ ਮੂਵਾ ਕਹੋ ਕਬੀਰ ਸੁਖ ਸਾਜ ਸੁਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਗੌੜੀ ਕਬੀਰ ਦੀ ਪਿੰਡ ਮੂਐ ਜਿਉ ਕਿਹ ਘਰ ਜਾਤਾ ਸਮਝਿ ਅਤੀਤ ਅਨਾਹ ਦੀ ਰਾਤਾ ਜਿਨ ਰਾਮ ਜਾਣਿਆ ਤਨਹਿ ਪਛਾਨਿਆ ਜੋ ਗੁੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਓ ਸੋ ਗੁਰ ਕਰਹੁ ਜੇ ਬਹੁਰ ਨਾ ਕਰਨਾ ਸੋ ਪਦ ਰਹੁ ਜੇ ਬਹੁਰ ਨਾ ਰਵਣਾ ਸੋ ਧਿਆਨ ਤਰਹੁ ਜੇ ਬਹੁਰ ਨਾ ਧਰਨਾ ਐਸੇ ਮਰਹੁ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਵਿਲਾਵੋ ਬਿਨ ਜਲ ਸੰਗੋ ਮਨ ਮੈਂ ਨਾਵੋ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰithvi ਆਕਾਸ਼ਾ ਐਸੀ ਰਹਤ ਰਹੋ ਅਰਿ ਪਾਸਾ ਕਹਿ ਕਬੀਰ ਨਿਰੰਜਨ ਤਿਆਵੋ ਤਿਤ ਕਰ ਜਾਓ ਜੇ ਬਹੁਰ ਨ ਆਵਉ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਓ ਪਾਈਐ ਨੀ ਤੋਲ ਮਨ ਦੇ RAM ਲਿਆ ਹੈ ਮੋਲ ਆ ਮੋਹਿ RAM ਆਪਣਾ ਕਰਿ ਜਾਣਿਆ ਸਾ ਸੁਭਾਏ ਮੇਰਾ ਮਨ ਮਾਨਿਆ ਰਹਾ ਬ੍ਰਹਮੈ ਕਥ ਕਤ ਅੰਤ ਨਾ ਪਾਇਆ RAM ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ RAM ਭਗਤ ਨਿਜ ਭਾਗੀ ਗੌੜੀ ਕਬੀਰ ਦੀ ਜੇ ਮਰਨਾ ਸਭ ਜਗ ਤਰਾਸਿਆ ਸੋ ਵਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾ ਮਰਨੋ ਮਰਨ ਕਹੈ ਸਭ ਕੋਈ ਸਾਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਭਰਮ ਰਹਾ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜਤ ਤਨ ਮਹਿ ਠੌਰ ਨਾ ਪਾਵੋ ਲਾਗੀ ਹੋਏ ਸੋ ਜਾਣੈ ਪੀਰ RAM ਭਗਤੀ ਅਨਿਆਲੇ ਤੀਰ ਰਹਾਉ ਏਕ ਪਾਏ ਦੇਖੋ ਸੁਨਾਰੀ ਕਿਆ ਜਾਣੋ ਸਹ ਕੌਣ ਪਿਆਰੀ ਕਹੋ ਕਬੀਰ ਜਾ ਕੈ ਮਸਤਿਕ ਭਾਗ ਸਭ ਪਰ ਹਰਿ ਤਾ ਕਉ ਮਿਲੈ ਸੁਹਾਗ ਗੌੜੀ ਕਬੀਰ ਦੀ ਜਾ ਕੈ ਹਰ ਸਾ ਠਾਕੁਰ ਪਾਜੀ ਮੁਕਤਿ ਅਨੰਤ ਪੁਕਾਰਨ ਜਾਈ अब कहो राम प्रोसा तोरा तब काहू का कवन निहोरा रहाओ तीन लोग जाकर है भार सो काहे न करै प्रतिपार कहो कबीर एक बुद्ध विचारी ਕਿਆ ਬਸ ਜੋ ਬਿਖਦੇ ਮਹਤਾਰੀ ਗੌੜੀ ਕਬੀਰ ਦੀ ਬਿਨ ਸਤ ਸਤੀ ਹੋਏ ਕੈਸੇ ਨਾਰੀ ਪੰਡਿਤ ਦੇਖੋ ਹਿਰਦੈ ਵਿਚਾਰੇ ਪ੍ਰੀਤ ਬਿਨਾ ਕੈਸੇ ਬਧੈ ਸਨੇਹੋ ਜਬ ਲਗ ਰਸ ਤਬ ਲਗ ਨਹੀਂ ਦੇਹੋ ਰਹਾਉ ਸਾਹਨ ਸਤ ਕਰੈ ਜੀ ਆਪਣੈ ਸੂਰ ਮਈਏ ਕਉ ਮਿਲੈ ਨਾ ਸੁਪਨੈ ਤਨ ਮਨ ਧਨ ਗ੍ਰਿਹ ਸੋ ਬਿਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੇ ਨਰ ਨਾਵ ਚੌੜ ਕਤ ਬੋੜੀ ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾਓ ਸੁਰ ਨਰ ਦਾਧੇ ਲਾਗੀ ਆਗੇ ਨਿਕਟ ਨੀਰ ਪਸ ਪੀਰ ਸਿਨਾ ਝਾਗੇ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮਹਤਾਰੀ ਜਿਹ ਨਰ ਰਾਮ ਭਗਤ ਨਹਿ ਸਾਧੀ ਜਨਮਗ ਕਸ ਨਾਮ ਹੋ ਅਪਰਾਧੀ ਰਹਾਓ ਮੁਚ ਮੁਚ ਗਰਭ ਗਏ ਕੀਨ ਬਚਿਆ ਮੋਢ ਭੁਜ ਰੂਪ ਜੀਵੇ ਜਗ ਮਝਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾ ਬਿਨਾ ਜੈਸੇ ਕੋਜ ਕਰੂਪ ਗੌੜੀ ਕਬੀਰ ਦੀ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲਿਹਾਰੈ ਜਾਉ ਸੋ ਨਿਰਮਲ ਨਿਰਮਲ ਹਰਿ ਗੁਣ ਗਾਵੈ ਸੋ ਪਾਈ ਮੇਰੇ ਮਨ ਭਾਵੈ ਰਹਾਉ ਜੇ ਕਟ ਰਹਾ ਰਹਾ ਭਰ ਪੂਰੇ ਤਿਨ ਕੀ ਪਗ ਪੰਕਜ ਹਮ ਧੂਰੇ ਜਾਤ ਜੁਲਾਹਾ ਮਤ ਕਾ ਧੀਰ ਸਹਜ ਸਾਜ ਗੁਣ ਰਵੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਪਾਠੀ ਸੰਚ ਮਹਾਰਸ ਸੁਤਨ ਭਇਆ ਕਾਠੀ ਉਹ ਆ ਕਉ ਕਹੀਐ ਸਾਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਾਮ ਸਾਜ ਕਲਾਲਨ ਜਾਉ ਮਿਲਿਆਈ ਆਨੰਦ ਮਾਤੇ ਆਨੰਦਨ ਜਾਈ ਚੀਨਤ ਚੀਤ ਨਿਰੰਜਨ ਲਾਇਆ ਕਉ ਕਬੀਰ ਤਉ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨ ਹੈ ਵਿਆਪੀ ਮਨ ਹੈ ਮਾਰ ਕਵਣ ਸਿਧ ਥਾਪੀ ਕਵਣ ਸੋ ਮੋਨੀ ਜੋ ਮਨ ਮਾਰੈ ਮਨ ਕਉ ਮਾਰ ਹੋ ਕਿਸ ਤਾਰੈ ਰਹਾਓ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤੀ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਓ ਮਨ ਮਧ ਸੂਦਨ ਤ੍ਰਿਭਵਨ ਦੇਓ ਗੌੜੀ ਕਬੀਰ ਜੀ ਹੋਏ ਜੋ ਦੀ ਸਹਿ ਅੰਬਰ ਤਾਰੇ ਕਿਨੂ ਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸਿਉ ਲਾਗਾ ਬੂਝੈ ਬੂਜਨ ਹਾਰ ਸੁਭਾਗਾ ਰਹਾਓ ਸੂਰਜ ਚੰਦ ਕਰਹਿ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੈਗਾ ਸੋਏ ਹਿਰਦੈ RAM ਮੁਖ ਰਾਮੈ ਹੋਏ ਗੌੜੀ ਕਬੀਰ ਦੀ ਬੇਦ ਕੀ ਪੁੱਤਰੀ ਸਿਮਰਤਿ ਪਾਈ ਸਾਂਕਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਓ ਕਟੀ ਨਾ ਕਟੈ ਤੂਟ ਨਾ ਜਾਈ ਸਾ ਸਾ ਹੋਏ ਜਗ ਕਉ ਖਾਈ ਹਮ ਦੇਖ ਜਨ ਸਭ ਜਗ ਲੂਟਿਆ ਕਹੋ ਕਬੀਰ ਮੈਂ RAM ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ ਸਗਲਤਾ ਜੀਨ ਗਗਨ ਦੌਰਾਵੋ ਆਪਣਾ ਵਿਚਾਰ ਅਸਵਾਰੀ ਕੀਜੈ ਸਾਧ ਕੈ ਪਾਵੜੈ ਪਗ ਧਰ ਲੀਜੈ ਰਹਾਓ ਚਲ ਰੇ ਬੈਕੁੰਠ ਤੁਜਹਿ ਲੈ ਤਾਰੋ ਹਿਜਹਿ ਤਾ ਪ੍ਰੇਮ ਕੈ ਚਾਪ ਕੁਮਾਰੋ ਕਹਾਤ ਕਬੀਰ ਭਲੇ ਅਸਵਾਰਾ ਬੇਦਕ ਤੇਵ ਤੇ ਰਹੈ ਨਿਰਾਰਾ ਗੌੜੀ ਕਬੀਰ ਜੀ ਜੇ ਮੁਖ ਪਾਚੋ ਅੰਮ੍ਰਿਤ ਖਾਏ ਤਿਹ ਮੁਖ ਦੇਖਤ ਲੂਕਟ ਲਾਏ ਇਕ ਦੁਖ ਰਾਮ ਰਾਇ ਕਾਟ ਹੋ ਮੇਰਾ ਅਗਨ ਦਹੈ ਅਰ ਗਰਭ ਵਸੇਰਾ ਰਾਵ ਕਾਇਆ ਵਿਭੂਤੀ ਬਹੁ ਵਿਦ ਭਾਤੀ ਕੋ ਜਾਰੇ ਕੋ ਗੜਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵਹੁ ਪਾਛੈ ਤੇ ਜਮ ਕਿਉ ਨਾ ਪਠਾਵਹੁ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾਰੈ ਖਸਮ ਤਾ ਰਾਖੈ ਕਮਨਾ RAM ਜਪਤ ਤਨ ਜਰ ਕੀ ਨ ਜਾਏ ਰਾਮ ਨਾਮ ਚਿਤ ਰਹਾ ਸਮਾਏ ਰਹਾ ਕਾ ਕੋ ਜਰੈ ਕਾਹੇ ਹੋਇ ਹਾਨੇ ਨਟ ਵਟ ਖੇਲੈ ਸਾਰਿ ਪਾਨੇ ਕਹੋ ਕਬੀਰ ਅੱਖਰ ਦੋਇ ਪਾਖੇ ਹੋਏਗਾ ਖਸਮ ਤਾਂ ਲੇਗਾ ਰਾਖੇ ਗੌੜੀ ਕਬੀਰ ਜੀ ਦੁਪਦੇ ਨਾਮ ਹੈ ਜੋ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਿਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਕਹਾਓ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਦੀ ਜੇ ਸਿਰ ਰਾਜ ਰਾਜ ਬਾਹਦਤ ਪਾਗੇ ਸੋ ਸਿਰ ਚੁਚ ਸਵਾਰ ਹੈ ਕਾਗੇ ਇਸ ਤਨ ਧਨ ਕੋ ਕਿਆ ਗਰਵਈਆ RAM ਨਾਮ ਕਾਹੇ ਨਾ ਦ੍ਰਿੜੀਆ ਰਹਾਓ ਕਹਾਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗਵਾਰੇ ਰੀ ਕੇ ਪਦੇ 35 ਰਾਗ ਗੌੜੀ ਗਵਾਰੇ ਰੀ ਅਸ਼ਟਪਦੀ ਕਬੀਰ ਜੀ ਕੀ ਓੰਕਾਰ ਸਤਿਗੁਰ ਪ੍ਰਸਾਦਿ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਭਾਵੈ ਵਿਖਿਆ ਅਜੋ ਸੁਰਤ ਸੁਖ ਆਸਾ ਐਸੇ ਹੋਈ ਹੈ ਰਾਜਾ RAM ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮੋ ਸਾਜ ਕਰ ਜਾਨਾ ਸੰਕਾਦਿਕ ਨਾਰਦ ਮੁਨ ਸੇਖਾ ਤਿਨ ਵੀ ਤਨ ਮਹਿਮਾਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨੀ ਐ ਜਾਨਾ ਇਸ ਮਨ ਕਉ ਨਹੀਂ ਆਵਨ ਜਾਨਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਈ ਸਮਾਈ ਇਸ ਮਨ ਕਾ ਕੋਈ ਜਾਣੈ ਭੇਉ ਇਹ ਮਨ ਲੀ ਭੈ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰੇ ਕਬੀਰਾ ਗੌੜੀ ਕੁਆਰੇ ਰੀ ਅਹਨ ਸੇਖ ਨਾਮ ਜੋ ਜਾਗੇ ਕੀਤਕ ਸਿਧ ਭਏ ਨਿਵਲਾਗੇ ਰਹਾਉ ਸਾਧਕ ਸਿਧ ਸਗਲ ਮੋ ਨਿਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹਿ ਕਬੀਰ RAM ਨਾਮ ਪਛਾਨਾ ਗੌੜੀ ਵੀ ਸੋਰਠ ਵੀ ਰੇ ਜੀ ਅਨ ਲਾਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ ਸੋ ਸਾਹਿਬ ਰਹਾ ਪਰਪੂਰੇ ਸਦਾ ਸੰਗ ਨਾਹੀ ਹਰ ਦੂਰੇ ਕਵਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਕਰਤਾ ਕੇ ਸਭ ਕੋ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਥ ਹੈ ਦਾਤਾ ਕਹਿ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨ ਹੋਈ ਕੌਣ ਕੋ ਭੂਤ ਪਿਤਾ ਕੋ ਕਾ ਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠਗ ਜਗ ਕੋ ਠਗੌਰੀ ਲਾਈ ਹਰ ਕੇ ਬਿਯੋਗ ਕੈਸੇ ਜੀਉ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਯਾ ਤਤ ਹੋ ਸਰੀਰ ਵਿਚਾਰੀ ਕਹਿ ਕਬੀਰ ਠਗ ਸੋ ਮਨ ਮਾਨਿਆ ਗਈ ਠਗੌਰੀ ਠਗ ਪਹਿਚਾਨਿਆ ਅਬ ਮੋਹ ਕਉ ਪਏ ਰਾਜਾ ਰਾਮ ਸਹਾਜੀ ਜਨਮ ਮਰਨ ਕਟ ਪਰਮ ਗਤੀ ਪਾਈ ਰਹਾ ਸਾਧੂ ਸੰਗਤ ਦਿਓ ਰਲਾਏ ਪੰਜ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜਪੋ ਜਬ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰਉਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸੋ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੇਖੋ ਤਤ ਅੰਤਰ ਜਾਮੀ ਆਪਣੀ ਭਗਤੀ ਆਪ ਹੀ ਦ੍ਰਿੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤੀ ਹੋਈ ਜਨਮੇ ਸੂਤਕ ਮੂਏ ਫੁਨ ਸੂਤਕ ਸੂਤਕ ਪਰਜ ਬਿਗੋਈ ਕਹੋਰੇ ਪੰਡਿਆ ਕੌਣ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ਼ਰਮਨੀ ਹੋਈ ਊਠਤ ਬੈਠਤ ਸੂਤਕ ਲਾਗੈ ਸੂਤਕ ਪਰੈ ਰਸੋਈ ਫਾਸਨ ਕੀ ਬਿਲ ਸਭ ਕੋ ਜਾਣੈ ਛੂਟਣ ਕੀ ਇਕ ਕੋਈ ਕਹਿ ਕਬੀਰ RAM ਹਿਰਦੈ ਵਿਚਾਰੈ ਸੂਤਕ ਤਿਨੈ ਨਾ ਹੋਈ ਗੌੜੀ ਝਗਰਾ ਏਕ ਨਵੇਰੋ RAM ਜੋ ਤੁਮ ਆਪਣੇ ਜਨ ਸੋ ਕਾਮ ਰਹਾਓ ਇਹੋ ਮਨ ਵੱਡਾ ਕੇ ਜਾ ਸੋ ਮਨ ਮਾਨਿਆ RAM ਵੱਡਾ ਕਹਿ RAM ਹੈ ਜਾਣਿਆ ਬ੍ਰਹਮਾ ਵੱਡਾ ਕੇ ਜਾ ਸੋ ਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹੋ ਪਿਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਦਾਸ ਰਾਗ ਗੌੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਧੀ ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ ਰਹਾਉ ਦੁਚਿੱਤੇ ਕੀ ਦੁਇ ਤੂਨ ਗਿਰਾਨੀ ਮੋਹ ਬਲੇਡਾ ਟੂਟਾ ਤਿਸ ਨਾ ਛਾਨ ਪਰੀ ਤਾਰੀ ਉਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛੇ ਜੋ ਜਲ ਬਰਖੈ ਤਿਹ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗੌੜੀ ਜੇਤੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਜਸ ਸੁਨੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਜੇ ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ ਆਪ ਨਾ ਦੇ ਚਰੂ ਪਰ ਪਾਣੀ ਤੇ ਨਿੰਦੈ ਜੇ ਗੰਗਾ ਆਨੀ ਬੈਠਤ ਉਠਤ ਕੁਟਲਤਾ ਚੱਲ ਹੈ ਆਪ ਗਏ ਔਰ ਨੂੰ ਘਾਲੈ ਹੈ ਛਾੜ ਕੁ ਚਰਚਾ ਆਨ ਨ ਜਾਣਹਿ ਹੂ ਕੋ ਕਹਿਓ ਨਾ ਮਾਨੈ ਆਪ ਗਏ ਔਰ ਨੂੰ ਖੋਵਹਿ ਆਗ ਲਗਾਏ ਮੰਦਰ ਮੈਂ ਸੋਵਹਿ ਅਵਰਨ ਹਸਤ ਆਪ ਹੈ ਕਾਨੇ ਤਿਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਬੈਰਾਗਨ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ ਪਿਤਰ ਵੀ ਬਪਰੇ ਕਹੋ ਕਿਉ ਪਾਵਹਿ ਕਉਆ ਕੂਕਰ ਖਾਹੀ ਮੋਹ ਕਉ ਕੁਸਲ ਬਤਾਵਹੁ ਕੋਈ ਕੁਸਲ ਕੁਸਲ ਕਰਤੇ ਜਗ ਬਿਨ ਸਹਿਬ ਕੁਸਲ ਵੀ ਕੈਸੇ ਹੋਈ ਰਹਾਉ ਮਾਟੀ ਕੇ ਕਰਿ ਦੇਵੀ ਦੇਵਾ ਤਿਸ ਆਗੈ ਜਿਉ ਦੇਹੀ ਐਸੇ ਪਿਤਰ ਤੁਮਾਰੇ ਕਈ ਹੈ ਆਪਨ ਕਹਾ ਨਾ ਲੇਹੀ ਸਰ ਜਿਉ ਕਾਟਹਿ ਨਿਰਜਿਉ ਪੂਜੈ ਅੰਤਕਾਲ ਕਉ ਭਾਰੀ RAM ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ ਕਹਾਤ ਕਬੀ ਅਕੁਲ ਨਹੀਂ ਚੇਤਿਆ ਵਿਖਿਆ ਸਿਓ ਲਵਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਵਾਏ ਨਿਰੰਜਨ ਰਹੀਐ ਬਹੁੜ ਨਾ ਜਲ ਪਾਇਆ ਮੇਰੇ RAM ਐਸਾ ਖੀਰ ਬਿਲੋਈਐ ਗੁਰਮਤ ਮਨੁਆ ਆਸਥਿਰ ਰਾਖੋ ਇਨ ਵਿਧਿ ਅੰਮ੍ਰਿਤ ਪੀਓਈਐ ਰਹਾਉ ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸੇਵਕਾਰੀ ਬਾਸਾ ਤਿਨ ਬਿਨ ਬਾਣੈ ਤਨਖ ਚੜਾਈਐ ਇਹੋ ਜਗ ਬੇਦਿਆ ਭਾਈ ਦਹ ਦਿਸ ਬੂਡੀ ਪਵਨ ਚੁਲਾਵੈ ਡੋਰ ਰਹੀ ਲਿਵ ਲਾਈ ਓਨ ਮਨ ਮਨੁਆ ਸੁਨ ਸਮਾਨਾ ਦੁਬਧਾ ਦੁਰਮਤ ਭਾਗੀ ਕਹੋ ਕਬੀਰ ਅਨਭਉ ਇਕ ਦੇਖਿਆ RAM ਨਾਮ ਲਿਵ ਲਾਗੀ ਗੌੜੀ ਬੈਰਾਗਣ ਤੇ ਪਦੇ ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੋਨਿਆ ਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਹੁਣ ਨਿਵਰੈ ਜਿਨ ਜੈਸਾ ਕਰਿ ਮਾਨਿਆ ਅਲੌਤੀ ਗਾ ਜੈਸੇ ਭੈ ਬਰੇਡਾ ਜਿਨ ਪਿਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਈ ਵਿਵੇਕੀ ਕਹੋ ਕਬੀਰ ਜਿਨ ਦਿਆ ਪਲੀਤਾ ਤਿਨ ਤੈ ਸੀ ਝਲ ਦੇਖੀ ਗੌੜੀ ਤਹ ਪਾਵਸ ਸਿੰਧ ਧੂਬ ਨੇ ਛਈਆ ਤਾ ਉਤਪਦ ਪਰ ਲਉ ਨਾਹੀ ਜੀਵਨ ਮਿਰਤ ਨਾ ਦੁਖ ਸੂ ਵਿਆਪੈ ਸੁਨ ਸਮਾਦ ਦੋ ਤਹ ਨਾਹੀ ਸਹਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨੀ ਚੜ੍ਹੈ ਜਾਏ ਨ ਮੁਕਾਤੀ ਹਲਕੀ ਲਗੈ ਨ ਭਾਰੀ ਰਹਾ ਅਰਧ ਉਰਧ ਦੋ ਤਹ ਨਾਹੀ ਰਾਤ ਦਿਨ ਸਤਾ ਨਾਹੀ ਜਲ ਨਹੀਂ ਪਵਨ ਪਾਪ ਕੁਨ ਨਾਹੀ ਸਤਗੁਰ ਤਹਾ ਸਮਾਹੀ ਅਗਮੇ ਅਗੋਚਰ ਰਹਿ ਨਿਰੰਤਰੇ ਗੁਰ ਕਿਰਪਾ ਤੇ ਲਈਐ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀਐ ਗੌੜੀ ਪਾਪ ਪੁਨ ਦੋਇ ਬੈਲ ਬਿਸਾਹੇ ਪਵਨ ਪੂਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਕਟ ਪੀਤਰੇ ਇਨ ਬਿਦ ਟਾਂਡ ਵਿਸਾਇਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਓ ਕਾਮ ਕ੍ਰੋਧ ਭੈ ਜਗਾਤੀ ਮਨ ਤਰੰਗ ਬਟਵਾਰਾ ਪੰਜ ਤਤ ਮਿਲ ਦਾਨ ਨਿਵੇਰ ਹੈ ਟਾਂਡਾ ਉਤਰਿਓ ਪਾਰਾ ਕਹਾਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨ ਆਈ ਕਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਜ ਪਦਾ ਪੀਵ ਕੜੈ ਦਿਨ ਚਾਰ ਹੈ ਸਾਹਰੜੈ ਜਾਣਾ ਅੰਧਾ ਲੋਕ ਨਾ ਜਾਣੀ ਮੂਰਖ ਏ ਆਣਾ ਕਹੋ ਡੱਡਿਆ ਬਾਦੈ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹ ਜਿਤ ਸੈ ਖੁਵੜੀ ਕੌਣ ਲਾਜ ਲਾਜ ਘੜੀ ਸਿਉ ਟੂਟ ਪੜੀ ਉਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰੇ ਸੁਵਾਰੇ ਤਾ ਸੋਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ ਏਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉਠ ਚੱਲੀ ਚਿਤ ਬੰਧ ਨਾ ਧੀਰਾ ਹਰ ਕੀ ਚਰਣੀ ਲਾਗ ਰਹੋ ਭਜ ਸਰਣ ਕਬੀਰਾ ਗੌੜੀ ਜੋਗੀ ਕਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸਬਦੀ ਇਹ ਕਹੈ ਸਿਧਿ ਪਾਈ ਹਰਿ ਬਿਨ ਭਰਮ ਭੁਲਾਨੇ ਅੰਧਾ ਜਾਪਹਿ ਜਾਓ ਆਪ ਛੁਟ ਕਾਮਨ ਤੇ ਬਾਧੇ ਬਹੁ ਪੰਦਾਰਾਓ ਰਾਓ ਜਹਾ ਤੇ ਉਪਜੀ ਤਈ ਸਮਾਨੀ ਇਹ ਬਿਦ ਬਿਸਰੀ ਤਵਹੀ ਪੰਡਿਤ ਗੁਣੀ ਸੂਰ ਹਮਦਾ ਤੇ ਇਹ ਕਹਿ ਬੜ ਹਮੀ ਜਿਸਹਿ 부ਝਾਏ ਸੋਈ ਬੂਝੈ ਬਿਨ ਬੂਝੇ ਕਿਉ ਰਹੀਐ ਸਤਿਗੁਰ ਮਿਲੈ ਅੰਧੇਰਾ ਚੂਕੈ ਇਨ ਵਿਦਮਾਨ ਕੁਲਹੀਐ ਤਜ ਬਾਵੇ ਦਾਹਨੇ ਵਿਕਾਰਾ ਹਰ ਪਦ ਦ੍ਰਿੜ ਕਰ ਰਹੀਐ ਕਹੋ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਹਾ ਕਛ ਆਹ ਤਹਾ ਕਿਛ ਨਾਹੀ ਪੰਚ ਤਤ ਤਹ ਨਾਹੀ ਈੜਾ ਪਿੰਗਲਾ ਸੁਖ ਮਨ ਬੰਦੇ ਏ ਅਵਗਨ ਕਤ ਜਾਹੀ ਆਗਾ ਟੂਟਾ ਗगन ਬਿਲਸ ਗਿਆ ਤੇਰਾ ਬੋਲਤ ਕਾ ਸਮਾਈ ਇਹ ਸੰਸਾ ਮੋਹ ਕੋ ਦਿਨ ਵਿਆਪੈ ਮੋਹ ਕੋ ਕੋ ਨਾ ਕਹੈ ਸਮਝਾਈ ਰਹਾਉ ਜਾ ਬਰ ਭੰਡ ਪਿੰਡ ਤਹ ਨਾਹੀ ਰਚਨਹਾਰ ਤਹ ਨਾਹੀ ਜੋੜਨਹਾਰੋ ਸਦਾ ਅਤੀਤਾ ਇਹ ਕਈਐ ਕਿਸ ਮਾਹੀ ਜੋੜੀ ਜੁੜੈ ਨ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਾ ਬਸੇ ਦਿਨ ਰਾਤੀ ਉਹ ਆਕਾ ਮਰਮ ਉਹੀ ਪਰ ਜਾਣੈ ਉਹ ਤਉ ਸਦਾ ਬਿਨਾਸੀ ਗੌੜੀ ਸੁਰਤ ਸਿਮਰਤ ਦੋਇ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟਿਐ ਛੂਟੈ ਹੋਏ ਪਸਾਰੀ ਮਨ ਪਵਨ ਦੋਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਪਈ ਤੰਤੀ ਤੂਟ ਸੰਧਾਹੀ ਮਨ ਹਦ ਕਿੰਗਰੀ ਬਾਜੀ ਸੋਨ ਮਨ ਮਗਰ ਪਏ ਹੈ ਪੂਰੇ ਮਾਇਆ ਢੋਲ ਨ ਲਾਗੀ ਕਹੁ ਕਬੀਰ ਤਾਕੋ ਪੁਨਰਵ ਜਨਮ ਨਹੀਂ ਖੇਲ ਗਇਓ ਬੈਰਾਗੀ ਗੌੜੀ ਗਜ ਨਵ ਗਜ 10 ਗਜ 21 ਪੁਰੀਆ ਏਕ ਤਨਾਈ 60 ਸੂਤ ਨਵ ਖੰਡ 72 ਪਾਠ ਲਗੋ ਅਧਿਕਾਈ ਗਈ ਬਨਾਵਨ ਮਾਹੋ ਕਰ ਛੋੜਿਆ ਜਾਇ ਜੁਲਾਹੋ ਰਹਾਓ ਗਰੀ ਨਾ ਮਿਨਿਐ ਤੋਲ ਨਾ ਤੁਲਿਐ ਪਾਚਨ ਸੇਰ ਢਾਈ ਜੋ ਕਰ ਪਾਚਨ ਬੇਗ ਨਾ ਪਾਵੈ ਝਗਰ ਕਰੈ ਘਰ ਹਾਈ दिन की बैठ कसम की बरकस ए बेला कत आई छूटे कुंडे भीगै पुरिया चलो जुलाहो री साई छोछी नली तंत नहीं निकसै नतर रही उर्झाई छोड़ पसार इहा रहो बपुरी कहो कबीर समझाई गौड़ी एक ज्योत एका मिली किंबा होए महोए जित कड़ नाम न उपजै फूट मरै जन सोए सावल सुंदर रामैया मेरा मन लागा तो हे रहा ਸਾਧ ਮਿਲੈ ਸਿਧ ਪਾਈਐ ਕਿ ਉਹ ਜੋਗ ਕੇ ਭੋਗ ਦੁਖ ਮਿਲਕਾਰ ਕਾਰਜ ਉਪਜੈ RAM ਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ ਹੋਏ ਮਾਨਸ ਮਰਦੀ ਵਾਰ ਕੋਈ ਗਾਵੇ ਕੋ ਸੁਣੈ ਹਰਿ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤਿ ਪਾਏ ਗੌੜੀ ਜੀਤੇ ਜਤਨ ਕਰਤ ਤੇ ਡੂਬੇ ਭਾਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਤਉ ਬੁੱਧ ਮਨ ਜਾਰਿਓ ਰੇ ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉ ਮਨੋ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰਿਸ਼ਨਾ ਤ੍ਰਿਖਾ ਭੂਖ ਪ੍ਰਮ ਲਾਗੇ ਹਿਰਦੈ ਨਾਹੇ ਵਿਚਾਰਿਓ ਰੇ ਹੁਨ ਮਦਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਕਾਸ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਪ੍ਰਮ ਥਾਕੇ ਆਪ ਦੁਖ ਕਰ ਹਮ ਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤਿ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤਰ ਜੋ ਜਗਦੀਸ਼ ਕਾਮ ਸਵਾਇ ਗਜ ਬਸ ਪਰੇ ਮਨ ਬੌਰਾ ਰੇ ਅੰਕਸ ਸਹਿ ਹੋ ਸੀਸ ਬਿਖੈ ਬਾਚ ਹਰਿ ਰਾਜ ਸਮਝ ਮਨ ਬੌਰਾ ਰੇ ਨਿਰਪੈ ਹੋਏ ਨਾ ਹਰ ਭਜੇ ਮਨ ਬੌਰਾ ਰੇ ਗਹਿਓ ਨ ਰਾਮ ਜਹਾਜ ਰਹਾਓ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰੇ ਛੂਟਣ ਕੋ ਸਾਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਕਰ ਬਾਰੇ ਜਿਉ ਨਲਨੀ ਸੂਟਾ ਕਹਿਓ ਮਨ ਬੌਰਾ ਰੇ ਮਾਇਆ ਇਹ ਵਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ ਨਾਮਨ ਕਉ ਤੀਰਥ ਕਨੇ ਮਨ ਬੌਰਾ ਰੇ ਪੂਜਨ ਕਉ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ ਗੌੜੀ ਅਗਣ ਨਾ ਦਹਿ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੈ ਰਾਮ ਨਾਮ ਤਨ ਕਰ ਸੰਚਉਨੀ ਸੋ ਤਨ ਕਦ ਹੀ ਨਾ ਜਾਵੈ ਹਮਰਾ ਤਨ ਮਾਧੋ ਗੋਬਿੰਦ ਤਰਣੀ ਧਰ ਇਹ ਸਾਰ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਗਿਰਾਜ ਨ ਲਹੀਐ ਰਹਾਉ ਇਸ ਤਨ ਕਾਰਨ ਸੇ ਸੰਕਾਦਿਕ ਖੋਜਤ ਭੈ ਉਦਾਸੀ ਮਨ ਮੁਕੰਦ ਜਿਹਵਾ ਨਾਰਾਇਣ ਪਰੈ ਨ ਜਮ ਕੀ ਫਾਸੀ ਨੇ ਧਨ ਗਿਆਨ ਭਗਤ ਗੁਰ ਦੀਨੀ ਤਾਸ ਮਤ ਮਨ ਲਾਗਾ ਜਲ ਤੇ ਅੰਬ ਥੰਬ ਮਨ ਧਾਵਤ ਭਰਮ ਬੰਧਨ ਪਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੂੰ ਕਰ ਲਾਖ ਕੋਟ ਅਸਵ ਹਸਤੀ ਹਮ ਕਰੀ ਏਕ ਉਮਰਾਰੀ ਗੌੜੀ ਜਿਉ ਕਪ ਕੇ ਕਰ ਮੁਸ਼ਟ ਚਨਨ ਕੇ ਲੁਬਧ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗ੍ਰਹਿ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਓ ਜਿਉ ਉਦਿਆਨ ਕੁਸਮ ਪਰ ਫੁੱਲਤ ਕਿਨਹਿ ਨਾ ਕਰਾਓ ਲਇਓ ਤੈਸੇ ਪ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹੈ ਓ ਕਿਆ ਤਨ ਜੋਬਨ ਹਰ ਸੁਧਾਰਾ ਪੇਖਨ ਕਉ ਜੋ ਦਇਓ ਤਿਨ ਹੀ ਮਾਇ ਅਟਕ ਜੋ ਉਰਜੇ ਇੰਦਰੀ ਪ੍ਰੇ ਲਇਓ ਔਦ ਅਨਲ ਤਨ ਤਿਨ ਕੋ ਮੰਦਰ ਚੌਹਦ ਠਾਠ ਠਇਓ ਕਹਿ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਇਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛਾਹਿ ਨਾ ਮੋਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਰਾਮ ਇਸ ਮਾਟੀ ਮੈਂ ਪਉਣ ਸਮਾਇਆ ਝੂਠਾ ਪਰਪੰਜ ਜੋਰ ਚਲਾਇਆ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇਕ ਨੀਵ ਸਾਰੀ ਖਿਨ ਮੈਂ ਬਿਨਸ ਜਾਏ ਅਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ਦੀਨ ਦਇਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਤ ਸੁਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਣੀ ਕਹੋ ਕਬੀਰ ਪਾਈ ਸਾਰਗ ਪਾਨੀ ਉਰਵਾਰ ਪਾਸ ਸਭ ਏਕੋ ਦਾਨੀ ਗੌੜੀ ਨੌ ਜੂਨ ਛਾੜ ਜੋ ਜਗ ਮੈਂ ਆਇਓ ਲਾਗ ਪੌਣ ਖਸਮ ਬਿਸਰਾਇਓ ਜੀਰਾ ਹਰ ਕੇ ਗੁਨਾ ਗਾਓ ਰਹਾਓ ਗਰਭ ਜੋਨ ਮੈਂ ਉਰਦ ਤਬ ਕਰਤਾ ਤੋ ਜਠੜ ਅਗਨ ਮਹਿਰਾਤਾ ਲਖ 84 ਜੂਨ ਭ੍ਰਮ ਆਇਓ ਆਪ ਕੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਪਾਈ ਸਾਰਗ ਪਾਨੀ ਆਵਦ ਦੀ ਸਹਿ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗਵਾਸ ਨਾ ਬਾਛੀਐ ਡਰਿਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਰਹਿ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਬ ਕਿਆ ਤਬ ਸੰਜੋ ਕਿਆ ਵਰਤ ਕਿਆ ਇਸਨਾਨ ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨਾ ਹਰ ਕੀਆ ਬਿਪਤ ਦੇਖ ਨਾ ਰੋਏ ਜਿਉ ਸੰਪੈ ਤਿਉ ਬਿਪਤ ਹੈ ਬਿਦ ਨੇ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤਨ ਹਿਦੈ ਮਝਾਰੇ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰੀ ਗੌੜੀ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰੋ ਬਿਰਖ ਬਸੇਰੋ ਪੰਖੀ ਕੋ ਸੋ ਇਹੋ ਸੰਸਾਰੁ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਰਹਾਓ ਔਰ ਮੋਹਿ ਕਿਆ ਰੋਈਐ ਜ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸੈ ਦੁਖ ਕਰਿ ਰੋਵੈ ਬਲਾਏ ਜਹਾ ਕੀ ਉਪਦੀ ਤਹਰਤੀ ਪੀਵਤ ਮਰਦਨ ਲਾਗੇ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗੇ ਰਾਗ ਗੌੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ ਉਰ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡਹੁ ਨਾ ਕਾਗਾ ਕਾਰੇ ਵੇਗ ਮਲੀਜੈ ਆਪਣੇ RAM ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ RAM ਰਵੀਜੈ ਰਾਗ ਗੌੜੀ 11 ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਜ ਬਨਾਰਸ ਗਾਉ ਰੇ ਉਹ ਕਾ ਸਰੂਪ ਦੇਖ ਮੋਹੀ ਗਵਾਰਿਨ ਮੋਕੋ ਕੋ ਛੋੜ ਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰਿੰਗ ਧਾਰ ਸੋ ਮਿਲੈ ਜੋ ਬੜ ਭਾਗੋ ਰਹਾਉ ਬਿੰਦਰਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੁਹੀ ਸਾਰਿੰਗ ਧਾਰ ਮੋਹੇ ਕਬੀਰਾ ਨਾਉਰੇ ਗੌੜੀ ਪੂਰਬੀ ਵਾਰਮ ਬਿਪਲ ਬਸਤਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਵਾਸਾ ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਰੇ ਜਾਹੇਗਾ ਮੈਂ ਜਾਣਾ ਅਵਗਤ ਸਮਝੇ ਆਨਾ ਜਤ ਜਤ ਦੇਖੋ ਬਹੁਰ ਨ ਪੇਖੋ ਸੰਗ ਮਾਇਆ ਲਵਟਾ ਨਾ ਰਹਾਉ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਗ ਸਗਲੋ ਧੰਦਾ ਕਹਿ ਕਬੀਰ ਇਕ ਰਾਮ ਨਾਮ ਬਿਨ ਯਾ ਜਗ ਮਾਇਆ ਅੰਧਾ ਗੌੜੀ ਬਾਰਮ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾ ਚਾਹੋ ਯਾ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰਪੈ ਸਤੀ ਕੇ ਸਾਚੈ ਪਾਂਡੇ ਡਗ ਮਗਰ ਛਾੜ ਰੇ ਮਨ ਬਉਰਾ ਆਪ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾ ਸੰਧੋਰਾ ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਵਿਦ ਜਗਤ ਵਿਗੂਤਾ ਕਹਿ ਕਬੀਰ ਰਾਜਾ RAM ਨਾ ਛੋਡੋ ਸਗਲ ਊਚ ਤੇ ਊਚਾ ਗੌੜੀ ਤੇਰਾ ਫਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰੇ ਕਹਿ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੇਂ ਮਾਰੇ ਗੌੜੀ ਲਖ 84 ਜੀ ਅਜੂਨ ਮੈਂ ਭ੍ਰਮਤ ਆਨੰਦ ਬਹੁਥਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪਰਾ ਕੋਰੇ ਤੁਮ ਜੋ ਕਹਾ ਥੋ ਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਧਰਨ ਆਕਾਸ਼ ਦਸੋ ਦਿਸ ਨਾਹੀ ਤਾਵਿਓ ਨੰਦ ਕਹਾ ਥੋਰੇ ਰਹਾਓ ਸੰਕਟ ਨਹੀਂ ਪਰੈ ਜੂਨ ਨਹੀਂ ਆਵੈ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੈ ਮਾਈ ਨਾ ਬਾਪੂਰੇ ਗੌੜੀ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਓ ਨਿੰਦਾ ਹੋਏ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨਹਿ ਵਸਾਈਐ ਹਿਰਦੈ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰੇ ਰਾਜਾ RAM ਤੂੰ ਐਸਾ ਨਿਰਭਉ ਤਰਨ ਤਾਰਨ RAM ਰਾਇਆ ਰਹਾਓ ਜਬ ਹਮ ਹੋਤੇ ਤਬ ਤੁਮ ਨਾਹੀ ਆਬ ਤੁਮ ਹਉ ਹਮ ਨਾਹੀ ਆਬ ਹਮ ਤੁਮ ਏਕ ਪਏ ਹੈ ਏਕੈ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਆਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਗੌੜੀ ਖਟ ਨੇਮ ਕਰ ਕੋਠੜੀ ਬਾਂਧੀ ਬਸਤਾ ਨੂੰ ਬੀਚ ਪਾਈ ਕੁੰਜੀ ਕੁਰਖ ਪ੍ਰਾਨ ਕਰਿ ਰਾਖੇ ਕਰਤੇ ਬਾਰ ਨਾ ਲਾਈ ਆਪ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕਹਿ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾ ਪੰਜ ਪਹਰੂਆ ਦਰ ਮਹਿਰਾਤੇ ਤਿਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨੌ ਕਰ ਦੇਖ ਜੋ ਕਾਮ ਭੂਲੇ ਬਸਤ ਅਨੂਪ ਨ ਪਾਈ ਕਹਤ ਕਬੀਰ ਨਵੈ ਕਰ ਮੂਸੇ ਤਸਮੈ ਤਤ ਸਮਾਈ ਗੌੜੀ ਮਾਈ ਮੋਹਿ ਅਵਰ ਨਾ ਜਾਣਿਓ ਆਨਾਨਾ ਸੇਵਸਨ ਕਾ ਜਾਸ ਗੁਣ ਗਾਵੈ ਤਾਸ ਬਸੈ ਮੋਰੇ ਪ੍ਰਾਨਾਨਾ ਰਹਾਉ ਹਿਰਦੇ ਪ੍ਰਗਾਵ ਗਿਆਨ ਗੁਰ ਗੰਮਿਤ ਗगन ਮੰਡਲ ਮੈਂ ਧਿਆਨਾ ਨਾ ਬਿਖੈ ਰੂਪੈ ਬੰਧਨ ਪਾਗੇ ਮਨ ਨਿਜ ਘਰ ਸੁਖ ਜਾ ਨਾ ਏਕ ਸਮਾਤਿ ਰਤ ਜਾਨ ਮਾਨ ਪ੍ਰਭ ਦੂਸਰ ਮਰੈ ਨਾ ਆਨਾ ਨਾ ਚੰਦਨ ਬਾਸ ਭਏ ਮਨ ਬਾਸਨ ਤਿਆ ਕਟਿਓ ਅਭਿਮਾਨਾ ਨਾਮ ਜੋ ਜਨ ਗਾਏ ਧਿਆਇ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾਮ ਤੇਹ ਬੜ ਭਾਗ ਬਸਿਓ ਮਨ ਜਾਕੈ ਕਰਮ ਪ੍ਰਧਾਨ ਮਥਾ ਨਾਮ ਕਾਟ ਸਖਤ ਸਿਵ ਸਹਜ ਪ੍ਰਗਾਸਿਓ ਏਕੈ ਏਕ ਸਮਾਨਾ ਨਾਮ ਕਹਿ ਕਬੀਰ ਗੁਰ ਭੇਟ ਮਹਾ ਸੁਖ ਪ੍ਰਮਤ ਰਹਿ ਮਨ ਮਾਨਾ ਨਾਮ ਰਾਗ ਗੌੜੀ ਪੂਰਬੀ ਪਾਵਨ ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅਛਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ ਇਹ ਅੱਖਰ ਖਿਰ ਜਾਏਗੇ ਓਏ ਅਖਰ ਇਨ ਮਹਿ ਨਾਹੇ ਜਹਾ ਬੋਲਤਾ ਅਛਰ ਆਵਾ ਜਹਾ ਬੋਲਤਾ ਮਨ ਨਾ ਰਹਾਵਾ ਬੋਲ ਅਬੋਲ ਮਾਧਿਆ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ ਅੱਲਾਹ ਲਹੋ ਤੋ ਕਿਆ ਕਹੋ ਕਹੋ ਤਾ ਕੋ ਉਪਕਾਰ ਬਟਕ ਬੀਜ ਮੈਂ ਰਵ ਰਹਿਓ ਜਾ ਕੋ ਤੀਨ ਲੋਗ ਵਿਸਥਾਰ ਅੱਲਾਹ ਲਹੰਤਾ ਹੈ ਕਛ ਕਛ ਪਾਇਓ ਭੇਦ ਉਲਟ ਭੇਦ ਮਨ ਬੇਧਿਓ ਪਾਇਓ ਅਭੰਗ ਛੇਦ ਤੁਰਕ ਤਰੀਕ ਦੇ ਜਾਣੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ ਓੰਕਾਰ ਆਦ ਮੈਂ ਜਾਣਾ ਲਿਖ ਅਰ ਮੇਟੈ ਤਾਹੇ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕੱਕਾ ਕਿਰਨ ਕਮਲ ਮਹਿ ਪਾਵਾ ਸਸ ਵਿਗਾਸ ਸੰਪਟ ਨਹੀਂ ਆਵਾ ਹਰ ਜੇ ਤਾਹ ਕੁਸਮ ਰਸ ਪਾਵਾ ਅਕਹ ਕਹਾ ਕਹਿ ਕਾ ਸਮਝਾਵਾ ਖੱਖਾ ਇਹ ਖੋੜ ਮਰ ਆਵਾ ਖੋੜੇ ਛਾੜ ਨਾ ਦਾਦ ਸਤਾਵਾ ਖਸਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਓ ਅਖੈ ਪਦ ਲਹੈ ਗੰਗਾ ਗੁਰ ਕੇ ਵਜਨ ਪਛਾਨਾ ਦੂਜੀ ਬਾਤ ਨਾ ਧਰੀ ਕਾਨਾ ਰਹਿ ਬਿਹੰਗੋ ਕਥੈ ਨਾ ਜਾਈ ਅਗਾ ਗਹਿ ਗਹਿ ਗਗਨ ਰਹਾਈ ਟੱਗਾ ਕਟ ਕਟ ਨਿਮਸੈ ਸੋਈ ਕਟ ਟੂਟੇ ਕਟ ਕਬਹਿ ਨਾ ਹੋਈ ਤਾ ਕਟ ਮਾਹੇ ਘਾਟ ਜੋ ਪਾਵਾ ਸੋ ਕਟ ਛਾੜ ਅਵ ਕਟ ਕਤ ਧਾਵਾ ਨੰਗਾ ਨਿਗ੍ਰਹਿ ਸਨਿਓ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀਐ ਪਰਮ ਸਿਆਨ ਪਏ ਚੱਚਾ ਰਚਿਤ ਚਿਤ੍ਰ ਹੈ ਭਾਰੀ ਤਜ ਚਿਤ੍ਰੈ ਚੇਤਹੁ ਚਿਤਕਾਰੀ ਚਿੱਤਰ ਬਚਿੱਤਰ ਇਹ ਹੈ ਅਵਝੇਰਾ ਤਜ ਚਿਤਰੈ ਚਿਤਰਾਖ ਤੇਰਾ ਛਛਾ ਇਹ ਛਤਰਪਤੀ ਪਾਸਾ ਛਕ ਕੇ ਨਾ ਰਹਾਉ ਛਾੜ ਕੇ ਨਾ ਆਸਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਬਧਾਵਾ ਜੱਜਾ ਜੋ ਤਨ ਜੀਵਤ ਜਰਾਵੈ ਜੋਬਨ ਜਾਰ ਜੁਗਤ ਸੋ ਪਾਵੈ ਆਸ ਜਰ ਪਰ ਜਰ ਜਰ ਜਬ ਰਹਿ ਤਬ ਜਾਏ ਜੋਤੀ ਉਜਾਰੋ ਲਹੈ ਜੱਜਾ ਉਰਜ ਸੁਰਜ ਨਹੀਂ ਜਾਨਾਰ ਰਿਓ ਝਜਕ ਨਾਹੀ ਪਰਵਾਨਾ ਕਤ ਝਾਕ ਔਰ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨੰਨਾ ਨਿਗੜ ਜੋ ਘਟ ਰਹੋ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਢੂਡਿਓ ਨੇਰੋ ਪਾਇਲ ਤਾਹੇ ਟਟਾ ਬਿਗੜ ਘਾਟ ਕਟ ਮਾਹੀ ਖੋਲ ਕਪਾਟ ਮਹਲ ਕੇ ਨਾ ਜਾਹੀ ਦੇਖ ਟਲ ਟਲ ਕਥੈ ਨਾ ਜਾਵਾ ਰਹਿ ਲਬਟ ਘਟ ਪਰ ਚਉ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਤੀ ਮਨ ਕੀ ਆ ਧੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੋ ਠਗ ਠਗਿਆ ਠੌਰ ਮਨ ਆਵਾ ਡਿੱਡਾ ਡਰ ਉਪਜੇ ਡਰ ਜਾਈ ਤਾ ਡਰ ਮਹਿ ਡਰ ਰਹਾ ਸਮਾਈ ਜੋ ਡਰ ਡਰੈ ਤਾਂ ਫਿਰ ਡਰ ਲਾਗੈ ਡਰ ਹੁਆ ਡਰ ਉਰ ਹੋਏ ਭਾਗੈ ਡੱਢਾ ਟੇਗ ਕਤਿਆ ਨਾ ਢੂਢਤ ਹੀ ਟਹਿ ਗਏ ਪ੍ਰਾਨਾ ਚੜ ਸੁਮੇਰ ਢੂਢ ਜਬ ਆਵਾ ਜਿਹ ਗੜਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੈ ਨਾ ਪੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏਕੈ ਤਜ ਜਾਏ ਘਣੈ ਤਤਾ ਅਤਰ ਤਰਿਓ ਨਹ ਜਾਈ ਤਨ ਮਹਿ ਰਿਓ ਸਮਾਈ ਜੋ ਤ੍ਰਿਭਵਨ ਤਨ ਮਾਹੇ ਸਮਾਵਾ ਤਉ ਤਤਹਿ ਤਤ ਮਿਲਿਆ ਸਜ ਪਾਵਾ ਥਥਾ ਅਥਾ ਥਾ ਨਹੀਂ ਪਾਵਾ ਉਹ ਅਥਾ ਇਹੋ ਥਿਰ ਨਾ ਰਹਾਵਾ ਥੋੜਾ ਥਾਲ ਥਾਨ ਕੇ ਆਰੰਭ ਹੈ ਬਿਨਹੀ ਥਾਬਾ ਮੰਦਰ ਥੰਬੈ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਇਆਲ ਕੋ ਦਰਸ਼ਨ ਕੀਜੈ ਅਧਾ ਅਰਧਾ ਉਰਧ ਨਿਵੇਰਾ ਅਰਧਾ ਉਰਧਾ ਮੰਜ ਬਸੇਰਾ ਅਰਧਾ ਛਾੜ ਉਰਧ ਜੋ ਆਵਾ ਤਉ ਵਰਧਾ ਉਰਧ ਮਿਲਿਆ ਸੁ ਪਾਵਾ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜੈ ਪਾਵਾ ਤਾਵਲੇ ਨਿਰਖੈ ਨਿਰਖ ਮਿਲਾਵਾ ਪੱਪਾ ਅਪਾਰ ਪਾਰ ਨਹੀਂ ਪਾਵਾ ਪਰਮ ਜੋ ਸਿਉ ਪਰ ਚੋਲਾਵਾ ਪਾਚੋ ਇੰਦਰੀ ਨਿਗ੍ਰਹ ਕਰੀ ਪਾਪ ਕੁਨ ਦੋ ਨਿਰਵਰੀ ਫਫਾ ਬਿਨ ਫੂਲਾ ਫਲ ਹੋਈ ਤਾ ਫਲ ਫੰਕ ਲਖੈ ਜੋ ਕੋਈ ਦੂਨ ਨਾ ਪਰੀ ਫੰਕ ਵਿਚਾਰੈ ਤਾ ਫਲ ਫੰਕ ਸਵੈ ਤਨ ਭਾਰੈ ਬੱਬਾ ਬਿੰਦਾ ਬਿੰਦ ਮਿਲਾਵਾ ਬਿੰਦਾ ਬਿੰਦ ਨਾ ਵਿਛੜਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਧ ਸੁਦਿਲਹਿ ਅਭਾ ਭੇਦਾ ਭੇਦ ਮਿਲਾਵਾ ਆਪ ਭਾਨ ਪਰੋਸੋ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਭਇਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੈ ਮਗਨ ਪਿਆ ਤੇ ਸੋ ਸੱਚ ਪਾਵੈ ਮੰਮਾ ਮਨ ਸਿਓ ਕਾਜ ਖੈ ਮਨ ਸਾਧੇ ਸਿਧ ਹੋਏ ਮਨ ਹੀ ਮਨ ਸਿਓ ਕਹਿ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹੋ ਮਨ ਸਕਦੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜੋ ਉਨ ਮਨ ਰਹੈ ਤਉ ਤੀਨ ਲੋਕ ਕੀ ਬਾਤੈ ਕਹੈ ਯਈਆ ਜੋ ਜਾਣੈ ਤੋ ਦੁਰਮਤ ਹਾਨੇ ਕਰ ਬਸ ਕਾਇਆ ਗਾਉ ਰਣ ਰੂਤੋ ਭਾਜੈ ਨਹੀਂ ਸੂਰੋ ਥਾਰੋ ਨਾਉ ਰਾਰਾ ਰਸ ਨਿਰਸ ਕਰਿ ਜਾਣਿਆ ਹੋਏ ਨਿਰਸ ਸੂ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੈ ਅੰਤ ਨਾ ਜਾਏ ਪਰਮ ਸਜ ਪਾਵੈ ਹਰ ਜੋ ਤਹਾ ਪ੍ਰੇਮ ਲਿਵ ਲਾਵੈ ਤਉ ਅਲਹਾ ਲਹਿ ਲਹਿ ਚਰਨ ਸਮਾਵੈ ਬੁਵਾ ਬਾਰ ਬਾਰ ਬਿਸਨ ਸਮਾਰੇ ਬਿਸਨ ਸੰਮਾਰੇ ਨਾ ਆਵੈ ਹਾਰੀ ਬਲ ਬਲ ਜੇ ਬਿਸਨ ਤਨਾ ਜਸ ਗਾਵੈ ਵਿਸਨ ਮਿਲੇ ਸਭ ਹੀ ਸਚ ਪਾਵੈ ਵਾ ਵਾ ਵਾਹੀ ਜਾਣੀਐ ਵਾ ਜਾਣੇ ਇਹੋ ਹੋਏ ਇਹੋ ਅਰ ਉਹ ਜਬ ਮਿਲੈ ਤਬ ਮਿਲਤ ਨਾ ਜਾਣੈ ਕੋਇ ਸੱਸਾ ਸੋ ਨੀਕਾ ਕਰ ਧਉ ਘਟ ਪਰਚਾ ਕੀ ਬਾਦ ਨਿਰੋਧਉ ਘਟ ਪਰਚੈ ਜੋ ਉਪਜੈ ਭਾਉ ਪੂਰ ਰਹਾ ਤਹ ਤ੍ਰਿਪਉਣ ਰਾਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵਜਲ ਤਰਤ ਨਾ ਲਾਵੈ ਬਾਰਾ ਸੱਸਾ ਸੋ ਸਾ ਸੇ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਣਾ ਜਬ ਹੀ ਹੋਏ ਤਵਹਿ ਮਨ ਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾ ਕਾਰਨ ਵਿਆਪੈ ਬਹੁ ਸੋਗ ਲਖਮੀ ਬਾਰਸਿਓ ਜੋ ਲਿਓ ਲਾਵੈ ਸੋਗ ਮਿਟੈ ਸਭੀ ਸੁਪਾਵੈ ਪਾਵੈ ਖੱਖਾ ਖਿਰਤ ਖਵਤ ਗਏ ਕੇਤੇ ਖਿਰਤ ਖਵਤ ਅਜੂ ਨਹ ਚੇਤੇ ਆਪ ਜਗ ਜਾਣ ਜੋ ਮਨਾ ਰਹੈ ਜਹਾ ਕਾ ਵਿਛਰਾ ਤਾ ਥਿਰ ਲਹੈ ਬਾਵਨੇ ਅਖਰ ਜੋਰੇ ਆਨੇ ਸਕਿਆ ਨਾ ਅਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਿਤ ਹੋਏ ਸੋ ਆਨ ਪੈ ਰਹੈ ਪੰਡਿਤ ਲੋਗਾ ਕਉ ਵਿਵਹਾਰ ਗਿਆਨਵੰਤ ਕੋ ਤਤ ਵਿਚਾਰ ਜਾ ਕੈ ਜੀ ਜੈਸੀ ਬੁਧ ਹੋਈ ਕਹਿ ਕਬੀਰ ਜਾਣੈਗਾ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਗੌੜੀ ਥਿਤੀ ਕਬੀਰ ਜੀ ਕੀ ਸ਼ਲੋਕ 15 ਥਿਤੀ ਸਾਧ ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਿਕ ਸਿੱਧ ਲਖੈ ਜੋ ਕੇਉ ਆਪੇ ਕਰਤਾ ਆਪੇ ਦੇਓ ਥਿਤੀ ਅੰਮਾ ਉਸ ਮੈਂ ਆਸ ਨਿਵਾਰਾਉ ਅੰਤਰ ਜਾਮੀ RAM ਸੰਭਾਰਾਉ ਜੀਵਤ ਪਾਵੋ ਮੋਖ ਦਵਾਰ ਪਉ ਸ਼ਬਦ ਤਤ ਨਿਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭੈ ਮਨ ਨਿਰਮਲ ਹਰ ਕੀਰਤਨ ਮਹਿ ਆਨੰਦਨ ਜਾਗਾ ਰਹਾਓ ਪਰਵਾ ਪ੍ਰੀਤੁ ਕਰਹੁ ਵਿਚਾਰ ਘਟ ਮੈਂ ਖੇਲੈ ਅਘਟ ਅਪਾਰ ਕਾਲ ਕਲਪਨਾ ਕਦੇ ਨ ਖਾਏ ਆਦਿ ਪੁਰਖ ਮੈਂ ਰਹਿ ਸਮਾਏ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਡੈ ਨ ਘਟਤਾ ਜਾਏ ਅਕੁਲ ਨਿਰੰਜਨ ਏਕੈ ਭਾਏ ਤ੍ਰਿਤਿਆ ਤੀਨੇ ਸਾਮ ਕਰ ਲਿਆਵੈ ਆਨੰਦ ਦੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕਉ ਗਹੋ ਕਾਮ ਕ੍ਰੋਧ ਸੰਕਪ ਹੋ ਨਾ ਬਹੋ ਜਲ ਥਲ ਮਾਹੇ ਆਪਹਿ ਆਪ ਆਪੈ ਜਪੋ ਆਪਣਾ ਜਾਪ ਪਾਂਚੈ ਪੰਚ ਤਤ ਵਿਸਥਾਰੇ ਕਨ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੈ ਕੋਇ ਜਰਾ ਮਰਨ ਤੋ ਫੇਰ ਨ ਹੋਏ ਛਾਠੇ ਖਟ ਚੱਕਰ ਛਹੂ ਦਿਸ ਧਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਵਾ ਗੈ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਾਤੈ ਸਤ ਕਰ ਬਾਚਾ ਜਾਣੇ ਆਤਮ ਰਾਮ ਲਿਓ ਪ੍ਰਵਾਣੇ ਛੂਟੈ ਸੰਸਾ ਮਿਟ ਜਾਹੇ ਦੁਖ ਸੋਨ ਸਰੋਵਰਿ ਪਾਵ ਸੁਖ ਅਸ਼ਟਮੀ ਅਸ਼ਟਤਾਤ ਕੀ ਕਾਇਆ ਤਾਮ ਹੈ ਅਕਲ ਮਹਾ ਨਿਦਰਾਇਆ ਗੁਰਗਮ ਗਿਆਨ ਬਤਾਵੇ ਭੇਦ ਉਲਟਾ ਰਹਿ ਅਭੰਗ ਛੇਦ ਨੌਵੀ ਨਵੈ ਦਵਾਰ ਕੋ ਸਾਦੇ ਬਾਤੀ ਮਨਸਾ ਰਾਖੋ ਬਾਂਦੇ ਲੋ ਮੋਹ ਸਭ ਹੀ ਸਰਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੀਂ ਦਾਤ ਸੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋ ਸਰੂਪੀ ਤਤ ਅਨੂਪ ਅਮਲ ਨਾ ਮਲਨ ਛਾਹ ਨਹੀਂ ਧੂਪ ਇਕਾਦਸੀ ਏਕ ਦਿਸਤਾਵੈ ਤਉ ਜੋਨੀ ਸੰਕਟ ਬਹੁਰ ਨਾ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰਾ ਹੋਵੈ ਸੂਰੇ ਐਨ ਸੁਭਾਜੇ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇਰਾ ਅਗਮ ਬਖਾਣ ਅਰਧ ਉਰਧ ਵਿੱਚ ਸੰ ਪਹਿਚਾਣ ਨੀਚ ਉਚ ਨਹੀਂ ਮਾਨ ਅਮਾਨ ਵਿਆਪਿਕ ਰਾਮ ਸਗਲ ਸਾਮਾਨ ਚੌਦਸ ਚੌਦਾ ਲੋਕ ਮਝਾਰੇ ਰੂ ਰੂ ਮਹਿ ਬਸੈ ਮੁਰਾਰਿ ਸਤ ਸੰਤੋ ਕਾ ਧਰੋ ਧਿਆਨ ਕਥਨੀ ਕਥਿਆ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ ਪਸਰਹਿ ਕਲਾ ਸਾਜ ਪ੍ਰਗਾਸ ਆਦ ਅੰਤ ਮਧ ਹੋਇ ਰਿਆ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗੰਭੇ ਸਵਾਰ ਕਾ ਪਾਵੋ ਰਹਾਉ ਆਦਿਤ ਕਰੈ ਭਗਤੀ ਆਰੰਭ ਕਾਇਆ ਮੰਦਰ ਮਨਸਾ ਥੰਬ ਸੈ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਾਜ ਮੈਂ ਬਾਏ ਸੋਮਵਾਰ ਸਾਸੀ ਅੰਮ੍ਰਿਤ ਧਰੈ ਚਾਖਤ ਬੇਗ ਸਗਲ ਬਿਖਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨ ਮਦਵਾਰੋ ਪੀ ਮਨਹਾਰ ਮੰਗਲਵਾਰੇ ਲੇ ਮਾਹੀ ਤੇ ਪੰਜ ਚੋਰ ਕੀ ਜਾਣੈ ਰੀਤ ਕਰ ਛੋਡੇ ਬਾਹਰ ਜਿਨ ਜਾਏ ਨਾ ਤਰ ਖਰਾਰ ਸਹਿ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮੈਂ ਹਰਿ ਕਾ ਬਾਸ ਗੁਰ ਮਿਲ ਦੋ ਏਕ ਸਮ ਧਰੈ ਉਰਧ ਪੰਕ ਲੈ ਸੂਦਾ ਕਰੈ ਬ੍ਰਹਸਪਤੀ ਵਿਖਿਆ ਦੇ ਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਐਨਸ ਕਸਮਲ ਧੋ ਵਹਿ ਨਾਹੇ ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਆਨ ਦਿਨ ਆਪ ਆਪ ਸਿਉ ਲੜੈ ਸੁਰਖੀ ਪਾਚੋ ਰਾਖੈ ਸਬੈ ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਥਾਵਰ ਥਿਰ ਕਰ ਰਾਖੈ ਸੋਏ ਜੋਦੀ ਵੱਟੀ ਘਟ ਮਹਿ ਜੋਏ ਬਾਹਰ ਪੀਤਰ ਪਿਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲ ਘਟ ਮਹਿ ਦੂਜੀ ਆਨ ਤਉ ਲੋ ਮਹਲ ਨਾ ਲਾਭੈ ਜਾਨ ਰਾਮਤ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗੌੜੀ ਜੇਤੀ ਬਾਣੀ ਨਾਮ ਦਿਓ ਜੀਉ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਧਾਰੀ ਅਲੇ ਰਾਮ ਕਾ ਜਨ ਕਸ ਨਾ ਤਰੇ ਰਹਾਉ ਤਾਰੀ ਗਨ ਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਅਲੇ ਚਰਨ ਬਦਕ ਜਨ ਤਿਉ ਮੁਕਤ ਪਏ ਹੋ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਨਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗਵਾਰੇ ਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰੂ ਪ੍ਰਸਾਦ ਮੇਰੀ ਸੰਗਤ ਪੂਜ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ ਰਾਮ ਗੁਸਈਆ ਜੀ ਅਕੇ ਜੀਵਨਾ ਮੋਹੇ ਨ ਵਿਸਾਰਹੁ ਮੈਂ ਜਨ ਤੇਰਾ ਰਹਾਉ ਮੇਰੀ ਹਰਉ ਬਿਬਤ ਜਨ ਕਰਹੁ ਸੁਭਾਈ ਚਰਨ ਨਾ ਛਾੜਉ ਸਰੀਰ ਕਰ ਜਾਈ ਕਹੋ ਰਵਿਦਾਸ ਪਰਉ ਤਰੀ ਸਾਭਾ ਬੇਗ ਮਿਲਹੁ ਜਨ ਕਰ ਨਾ ਬਿਲਾਂਬਾ ਬੇਗੰਪੁਰਾ ਸਾਰ ਕੋ ਨਾਓ ਦੂਖ ਅੰਦੋ ਨਹੀਂ ਤੇ ਠਾਓ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਕੂ ਬਤਨ ਗਾ ਪਾਈ ਹੂੰ ਆਖੈਰ ਸਦਾ ਮੇਰੇ ਭਾਈ ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ ਦੂਮ ਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸਹੂਰ ਊਹਾ ਗਣੀ ਪਸਹਿ ਮਾਮੂਰ ਤਿਉ ਤਿਉ ਸੈਲ ਕਰਹਿ ਜੋ ਭਾਵੈ ਮਹਾਰਮ ਮਾਲ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਾਰੀ ਸੋ ਮੀਤ ਹਮਾਰਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਗੌੜੀ ਬੈਰਾਗਣ ਰਵਿਦਾਸ ਜੀਓ ਕਟ ਅਵ ਘਟ ਡੂਗਰ ਕਣਾ ਇਕ ਨਿਰਗੁਣ ਵੈਲ ਹਮਾਰ ਰਮਈਏ ਸੋ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਓ ਹੋ ਬਨਜਾਰੋ RAM ਕੋ ਸਾਧ ਕਰੋ ਵਿਆਪਾਰ ਮੈਂ RAM ਨਾਮ ਧਨ ਲਾ ਦਿਆ ਵੇਖ ਲਾਦੀ ਸੰਸਾਰੀ ਉਰਵਾਰ ਪਾਰ ਕੇ ਦਾਨੀਆ ਲਿਖ ਲੇ ਹੋ ਹਾਲ ਪਤਾਲ ਮੋਹ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਝੇ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਦੀ ਰਹਾਓ ਮਲਨ ਭਈ ਮਤਿ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕੀ ਮੈਂ ਸੁਮਤ ਦੇਹੁ ਸਮਝਾਏ ਜੋਗੀ ਈਸ਼ਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਕਹੋ ਰਵਿਦਾਸ ਚਮਾਰ ਗੌੜੀ ਬੈਰਾਗਣੀ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸਤਜੁਗ ਸਤ ਤੇਤਾ ਜੱਗੀ ਦੁਆਪਰ ਪੂਜਾਚਾਰ ਤੀਨਾ ਜੁਗ ਤੀਨਾ ਜੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੋਰੇ ਮੋ ਸੋ ਕੋ ਨਾ ਕਹਿ ਸਮਝਾਏ ਜਾਤੇ ਆਵਾ ਗਮ ਬਿਲਾਏ ਰਹਾਉ ਬਹੁ ਵਿਦ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ ਕਵਣ ਕਰਮ ਤੇ ਛੂਟਿਐ ਜੇ ਸਾਧੇ ਸਭ ਸਿਧ ਹੋਏ ਕਰਮ ਅਕਰਮ ਵਿਚਾਰਿਐ ਸੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਬਖਾਰੀਐ ਘੜ ਭੀਤਰ ਵਿਵਿਧ ਵਿਕਾਰ ਸੁਧ ਕਵਣ ਪਰ ਹੋਏ ਬਹੁ ਸੋਚ ਕੁੰਚਰ ਬਿਦ ਵਿਵਹਾਰ ਰਾਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰਸ ਮਾਨੋ ਤਾਬੋ ਛੋਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟਿਆ ਪੂਰਬ ਲਿਖਤ ਲਿਲਾਟ ਓਨ ਮਨ ਮਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪ੍ਰਾਮ ਬੰਧਨ ਕਾਟ ਵਿਕਾਰ ਸੋਈ ਵਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਸੋ ਦਰ ਤੇਰਾ ਕੇਹਾ ਸੋ ਕਰ ਹਾ ਜਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸਿਉ ਕਈ ਹੈ ਕੀਤੇ ਤੇਰੇ ਗਾਉਣ ਹਾਰੇ ਗਾਉਣ ਤੁਦ ਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਦਰਿ ਨਾਲੇ ਗਾਵਨ ਤੁਧਨੋ ਸੇ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਉਣ ਤੁਧਨੋ ਜਤੀ ਸਤੀ ਸੰਤੋਖੀ ਗਾਉਣ ਤੁਧਨੋ ਵੀਰ ਕਰਾਰੇ ਗਾਉਣ ਤੁਧਨੋ ਪੰਡਿਤ ਪੜੇ ਰਖੀ ਸੁਰ ਜੁਗ ਜੁਗ ਬੇਤਾ ਨਾਲੇ ਗਾਉਣ ਤੁਧਨੋ ਮੋਹਣੀ ਆਵਨ ਮੋਹਨੰ ਸੁਰਗ ਮਛ ਪੈ ਆਲੇ ਗਾਉਣ ਤੁਧਨੋ ਰਤਨੋ ਪਾਏ ਤੇਰੇ ਜੇਤੇ 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਨੂੰ ਗਾਵਨ ਸੇ ਮੈਂ ਚੇਤਨਾ ਆਵਨੇ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਹਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਇ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਾਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਦੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਕਰੇ ਅੰਤਰ ਸਰਨ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤੁਧ ਦੁਨੀਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਦੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਦੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਦੀ ਸੇ ਜਨ ਜੁਗ ਮਹਿ ਸੁਵਾਤੀ ਸੇ ਮੂਤ ਸੇ ਮੂਤ ਭਏ ਜਿਨ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਉ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇਆ ਜੀਉ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤੀ ਤੇਰੀ ਭਗਤੀ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਬ ਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਝ ਜੀਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਹੋਈ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਇਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਘਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਡੀਠਾ ਹੋਈ ਕੀਮਤ ਪਾਇ ਨ ਕਹਿਆ ਜਾਏ ਕਹਾਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਜੀਰਾ ਰਹਾ ਸਭ ਸਰਦੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਖਾਈ ਕਹਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵੜਿਆਈਆ ਤੁਧ ਵਿਣ ਸਿੱਧੀ ਕਰੈ ਨਾ ਪਾਈਆ ਕਰਮ ਮਿਲੈ ਨਾਹੀ ਠਾਗ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੂਖੈ ਖਾਏ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹਿ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਈ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤੇ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤੇ ਨਾਨਕ ਨਾਵੈ ਬਾਜ ਸੁਨਾਤੇ ਆਸਾ ਮਹੱਲਾ ਪਹਿਲਾ ਜੇ ਦਰ ਮੰਗਦ ਕੂਕ ਕਰੇ ਮਹਾਲੀ ਖਸਮ ਸੁਨੇ ਭਾਵੈ ਤੀਰਕ ਭਾਵੈ ਤੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੂਛੋ ਜਾਤੀ ਆਗੇ ਜਾਤ ਨਾ ਹੈ ਰਹਾਓ ਆਪ ਕਰਾਏ ਆਪ ਕਰੀ ਆਪ ਲਾਮੇ ਚਿਤ ਤਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪ ਪਾਏ ਆਪੇ ਦੇ ਆਪੇ ਦਰੂਦ ਮਨ ਹੈ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁਖ ਹਨੇਰਾ ਵਿੱਚ ਹੋ ਜਾਏ ਸਾਜ ਪਿਆਰਾ ਆਪ ਕਰੇ ਅਵਰੀ ਕੋ ਸਾਥ ਨਾ ਦੇ ਜੇ ਕਿਸੈ ਦੇ ਵਖਾਣਾ ਨਾਨਕ ਆਗੇ ਪੂਛ ਨਾ ਦੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਬਾਜ ਨਾਰਦ ਨਾਚੈ ਕਲ ਕਾ ਭਾਉ ਜਤੀ ਸਤੀ ਕਹ ਰਾਖੈ ਪਾਉ ਨਾਨਕ ਨਾਮ ਮਿਟੋ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋ ਫਿਰ ਤੇਲਾ ਖਾਏ ਤਾਂ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪ੍ਰਵਾਨ ਦਰਸ਼ਨ ਦੇਖੈ ਦਇਆ ਨ ਹੋਏ ਲੈ ਦਿੱਤੇ ਬਿਨ ਰਹਿ ਨ ਕੋਏ ਰਾਜਾ ਨਿਉ ਕਰੇ ਹਰਿ ਹੋਏ ਕਹਿ ਖੁਦਾਏ ਨ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾ ਕਿਛ ਦਰਗਾ ਪਾਵੈ ਮਾਨੋ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਓ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਾ ਔਰ ਨ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤ ਰਹੈ ਆਪੇ ਰੂਪ ਕਰੇ ਬਹੁ ਭਾਂਤੀ ਨਾਨਕ ਵਪੜਾ ਜੇਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਾਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਏਹਾ ਭਗਤੀ ਇਹੋ ਤਾਉ ਇਤ ਰੰਗੇ ਨਾਚਹੁ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾਹ ਹੋਰ ਨਚਨਾ ਖੁਸ਼ੀਆ ਮਨ ਮਾਹ ਰਹਾਉ ਸਤ ਸੰਤੋ ਵਜੈ ਦੋ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤਰੰਗ ਨਾ ਨਾਚਹੁ ਰਖ ਰਖ ਪਾਉ ਪਾਉ ਫੇਰੀ ਹੋਵੇ ਮਨ ਚੀਤ ਬਾਧਿਆ ਉਠਦਿਆ ਨੀਤਾ ਨੀਤ ਲੇਟਣ ਢੇਟ ਜਾਣੈ ਤਨ ਸੁਆਹੋ ਇਤਰੰਗ ਨਾ ਨਾਚਹੁ ਰਖ ਰਖ ਪਾਉ ਸਿੱਖ ਸਵਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੇਰ ਇਤਰੰਗ ਨਾ ਨਾਚਹੁ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪੌਣ ਉਪਾਏ ਧਰੀ ਸਭ ਧਰਤੀ ਜਲ ਅਗਨੀ ਕਾ ਬੰਧ ਕੀਆ ਅੰਦੁਲੈ ਦਾ ਸਿਰ ਮੂਡ ਕਟਾਇਆ ਰਾਵਣ ਵਾਰ ਕਿਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਾ ਲਿਵ ਲਾਇ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਕੇਸ ਤੂੰ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਾ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰਿਸ਼ ਗਿਆ ਆਗੈ ਅੰਤ ਨ ਪਾਇਓ ਤਾ ਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖ ਲਾਏ ਜੇ ਅਸੀਂ ਕੀਆ ਕਹੈ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲ ਹੁਆ ਤਿਸ ਰੂਪ ਨਾ ਰੇਖਾ ਨਾ ਹਦਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾ ਜਿਨ ਪੀਆ ਸੇ ਮਸਤ ਭੈ ਹੈ ਟੂਟੇ ਬੰਧਨ ਪਾਏ ਜੋਤੀ ਜੋਤ ਸਮਾਣੀ ਪੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਉ ਤੇਰੀ ਮਾਇਆ ਰਾਰੈ ਰੂਪ ਨਿਰਾਲੋਂ ਬੈਠਾ ਨਦਰ ਕਰੇ ਵਿੱਚ ਛਾਇਆ ਬੀਣਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪਿਆ ਪਾਰਾ ਸਬਦ ਅਨਾਹਦ ਸੋ ਸਹਰਾਤਾ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾ ਕੇ ਸਿਰ ਭਾਰ ਗੱਲੀ ਗੱਲਾ ਸਿਰ ਜਨਹਾਰ ਖਾਣਾ ਪੀਣਾ ਹਸਣਾ ਬਾਦੇ ਜਬ ਲਗ ਰਿਦਾ ਨਾ ਆਵਹਿ ਯਾਦ ਤਉ ਪ੍ਰਵਾਹ ਕੇਹੀ ਕਿਆ ਕੀਜੈ ਜਨਮ ਜਨਮ ਕਿਛ ਲੀਜੀ ਲੀਜੈ ਰਹਾਉ ਮਨ ਕੀ ਮਤ ਮਤਾਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪੁਨ ਦੇ ਸਾਖੀ ਪਾਸਿ ਜੈਸਾ ਤੂੰ ਕਰਹਿ ਤੈਸਾ ਕੋ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੈ ਤੁਧ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨ ਮਾਲ ਜੇ ਕੋ ਬੁਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣਾ ਕਰ ਆਇਆ ਤਾ ਮਿਲ ਸਖਿਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਪਿਆ ਸੋ ਵੀ ਆਹਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰਾ ਘਰ ਆਇਆ ਜਗ ਜੀਵਨ ਪਤਾਰ ਰਹਾਉ ਗੁਰੂ ਹੈ ਹਮਰਾ ਵੀ ਆਹੋ ਆ ਆਜਾ ਸੋ ਮਿਲਿਆ ਤਾਂ ਜਾਣਿਆ ਤਿਹੋ ਲੋਕਾ ਮੈਂ ਸਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਤੇ ਨਾਨਕ ਸਭਨਾ ਕਾ ਫਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੋਹਾਗਣੀ ਹੋਏ ਆਸਾ ਮਹੱਲਾ ਪਹਿਲਾ ਗ੍ਰਿਹ ਬਣ ਸੰਸਰ ਸਾਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਸੱਚ ਪੌੜੀ ਸਾਚੋ ਮੁਖ ਨਾਓ ਸਤਗੁਰ ਸੇਵ ਪਾਏ ਨੇ ਥਾਓ ਮਨ ਚੂਰੇ ਖਟ ਦਰਸ਼ਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਓ ਅਧਿਕ ਤਿਆਸ ਭੇਗ ਭੋਗ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨ ਹਿਰੈ ਦੁਬਦਾ ਜੋੜ ਨਾਮ ਨਿਸਤਰੈ ਸਿਵ ਸਲਾਹਣ ਸਾਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰਿ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਖ ਵਰਨ ਦੀ ਸੈ ਸਭ ਖੇਹ ਜੋ ਉਪਜੈ ਸੋ ਆਵੈ ਜਾਏ ਨਾਨਕ ਆਸਰ ਨਾਮ ਰਜਾਏ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਰੂਪ ਸਦਾ ਸਹਿ ਪਰਮਲ ਰੂਪ ਉਜਲ ਮੋਤੀ ਚੂਗਹਿ ਹੰਸ ਸਰਬ ਕਲਾ ਸਹਿ ਅੰਸ ਜੋ ਦੀਸੈ ਸੋ ਉਪਜੈ ਬਿਨ ਸਹਿ ਬਿਨ ਜਲ ਸਰਵਰ ਕਮਲ ਦੀ ਦੀਸੈ ਰਹਾ ਬਿਰਲਾ ਬੂਝੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਵੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵਾਤੋ ਰਾਜਨ ਰਾਜ ਸਲਾਵਿਕ ਸੰਤੋ ਜਿਸ ਨੂੰ ਰਾਖੈ ਕਿਰਪਾ ਧਾਰੇ ਬੂੜਤ ਪਾਹਨ ਤਾਰੈ ਤਾਰੇ ਤਿਰ ਭਵਨ ਮੈਂ ਜੋਤ ਤਿਰ ਭਵਨ ਮੈਂ ਜਾਣਿਆ ਉਲਟ ਪਈ ਘਰ ਘਰ ਮਹਿ ਆਣਿਆ ਐਨਿਸ ਭਗਤ ਕਰੇ ਨਿਵਲਾਏ ਨਾਨਕ ਤਿਨ ਕੈ ਲਾਗੈ ਪਾਏ ਆਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰੇ ਬਹੁ ਸਿਆਣਪ ਲਾਗੈ ਧੂਰੇ ਲਾਗੀ ਮਹਿਲ ਮਿਟੈ ਸਜਨਾਏ ਗੁਰ ਪ੍ਰਸਾਦ ਰਹਿ ਲਿਵਲਾਏ ਹੈ ਹਜੂਰ ਹਾਜ਼ਰ ਅਰਦਾਸੇ ਦੁਖ ਸੁਖ ਸਾਚ ਕਰਤੇ ਪ੍ਰਭ ਪਾਸੇ ਰਹਾਉ ਕੂੜ ਕਮਾਵੇ ਆਵੇ ਜਾਵੇ ਕਾਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾ ਸੂਝ ਬੂਝ ਨਾ ਪਾਵੇ ਬਿਨ ਨਾਵੇ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹਉ ਮੈਂ ਮਾਇਆ ਦੁਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰਾਖੇ ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ ਚਲ ਤਉ ਮਨ ਰਾਖੈ ਅੰਮ੍ਰਿਤ ਚਾਖੈ ਸਤਿਗੁਰ ਸੇਵੇ ਅੰਮ੍ਰਿਤ ਸ਼ਬਦ ਭਾਖੈ ਸਾਚੈ ਸ਼ਬਦ ਮੁਕਤ ਗਤਿ ਪਾਏ ਨਾਨਕ ਵਿਚੋ ਆਪ ਗਵਾਏ